ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਵਿਸ਼ਾ ਹੈ ਕਰਾਮਾਤ ਗੋਬਿੰਦ ਕੀ ਹਰ ਸਮੇਂ ਅਨੇਕਾਂ ਵਾਰ ਕੁਝ ਅਜਿਹੀਆਂ ਅਦਭੁਤ ਘਟਨਾਵਾਂ ਵਾਪਰਦੀਆਂ ਰਹੀਆਂ ਹਨ ਜੋ ਕਿ ਇਨਸਾਨ ਦੀ ਮਨ ਬੁੱਧੀ ਤੋਂ ਪਰੇ ਦੀਆਂ ਹੁੰਦੀਆਂ ਹਨ ਅਤੇ ਜਿਨ੍ਹਾਂ ਬਾਰੇ ਹਰ ਪ੍ਰਕਾਰ ਦਾ ਤਰਕ ਖਤਮ ਹੋ ਜਾਂਦਾ ਹੈ ਜਾਂ ਇੰਜ ਕਹਿ ਲਈਏ ਵਿਗਿਆਨੀ ਵੀ ਸਿਰ ਫੜ ਕੇ ਬੈਠ ਜਾਂਦੇ ਹਨ ਇਸ ਤਰ੍ਹਾਂ ਦੀ ਹੀ ਇੱਕ ਘਟਨਾ ਸ਼੍ਰੀ ਹਰਮੰਦਰ ਸਾਹਿਬ 130 ਸਾਲ ਪਹਿਲਾਂ ਵਾਪਰੀ ਸੀ ਜਿਸ ਦਾ ਵਰਣਨ ਪਹਿਲਾਂ ਹਰਮੰਦਰ ਸਾਹਿਬ ਅੰਦਰ ਹੀ ਲਿਖਤੀ ਰੂਪ ਚ ਲਾਇਆ ਹੋਇਆ ਸੀ ਪਰ ਅੱਜ ਕੱਲ ਇਹ ਜਦ ਅਕਾਲ ਤਖਤ ਸਾਹਿਬ ਵੱਲੋਂ ਦਰਸ਼ਨੀ ਡਿਉੜੀ ਵੱਲ ਜਾਈਏ ਤਾਂ ਖੱਬੇ ਪਾਸੇ ਦੀ ਦੀਵਾਰ ਤੇ ਲਿਖਿਆ ਹੋਇਆ ਇੰਜ ਹੈ ਇੱਕ ਓੰਕਾਰ ਸ਼੍ਰੀ ਹਰਮੰਦਰ ਸਾਹਿਬ ਜੀ ਵਿੱਚ ਕੁਦਰਤੀ ਚਮਤਕਾਰ ਸਭਨਾ ਦੀ ਗਿਆਤ ਲਈ ਦੱਸਿਆ ਜਾਂਦਾ ਹੈ ਕਿ ਸ਼੍ਰੀ ਹਰਮੰਦਰ ਵਿੱਚ 30 ਅਪ੍ਰੈਲ 1877 ਨੂੰ ਸਵੇਰੇ 4:30 ਵਜੇ ਇੱਕ ਅਜਬ ਖੇਲ ਵਰਤਿਆ ਕੋਈ 4 ਕੁ 100 ਪ੍ਰੇਮੀ ਸ਼੍ਰੀ ਹਰਮੰਦਰ ਸਾਹਿਬ ਜੀ ਵਿੱਚ ਕੀਰਤਨ ਦਾ ਆਨੰਦ ਮਾਣ ਰਹੇ ਸਨ ਜਦ ਕਿ ਅਚਨਚੇਤ ਹੀ ਬਿਜਲੀ ਦੀ ਲਿਸ਼ਕ ਦਿਸੀ ਉਹ ਇੱਕ ਵੱਡੀ ਰੌਸ਼ਨੀ ਦੀ ਸ਼ਕਲ ਵਿੱਚ ਪਹਾੜ ਦੀ ਬਾਹੀ ਦੇ ਦਰਵਾਜ਼ੇ ਵਿੱਚੋਂ ਆਈ ਠੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਗੋਲਾ ਜਿਹਾ ਬਣ ਕੇ ਫਟੀ ਅਤੇ ਚਾਨਣ ਹੀ ਚਾਨਣ ਕਰਕੇ ਦੱਖਣੀ ਦਰਵਾਜ਼ੇ ਥਾਣੀ ਬਾਹਰ ਨਿਕਲ ਗਈ ਭਾਵੇਂ ਸਦੇ ਫਟਣ ਸਮੇਂ ਬੜੀ ਭਿਆਨਕ ਅਤੇ ਜ਼ੋਰ ਦੀ ਆਵਾਜ਼ ਆਈ ਪਰ ਅੰਦਰ ਬੈਠੇ ਕਿਸੇ ਪ੍ਰੇਮੀ ਜਾਂ ਇਮਾਰਤ ਜਾਂ ਕਿਸੇ ਚੀਜ਼ ਚੀਜ਼ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਪੁੱਜਾ ਇਸ ਅਲੌਕਿਕ ਦ੍ਰਿਸ਼ਿਆਂ ਨੂੰ ਸਭ ਲੋਕੀ ਸ੍ਰੀ ਗੁਰੂ ਰਾਮਦਾਸ ਜੀ ਦਾ ਆਪਣਾ ਕੌਤਕ ਦੱਸਦੇ ਹਨ ਸਾਡੀ ਗਿਆਤ ਅਨੁਸਾਰ ਅੰਗਰੇਜ਼ੀ ਸਰਕਾਰ ਇਸ ਸਮੇਂ ਸ੍ਰੀ ਹਰਮੰਦਰ ਸਾਹਿਬ ਦੇ ਸਮੁੱਚੇ ਪ੍ਰਬੰਧ ਨੂੰ ਕਿਸੇ ਸੰਸਥਾ ਰਾਹੀਂ ਠੇਕੇ ਤੇ ਦੇਣ ਦਾ ਵਿਚਾਰ ਕਰ ਰਹੀ ਸੀ ਜਿਸ ਸਮੇਂ ਇਹ ਘਟਨਾ ਵਾਪਰੀ ਇੱਕ ਸਰਕਾਰੀ ਮਹਤਬਰ ਬੰਦਾ ਉੱਥੇ ਹਾਜ਼ਰ ਸੀ ਜਦ ਉਸ ਮਹਤਬਰ ਬੰਦੇ ਨੇ ਸਾਰੀ ਘਟਨਾ ਦਾ ਵੇਰਵਾ ਸਬੰਧਤ ਸਰਕਾਰੀ ਅਫਸਰਾਂ ਨੂੰ ਦੱਸਿਆ ਤਾਂ ਉਹਨਾਂ ਨੇ ਠੇਕੇ ਤੇ ਦੇਣ ਦਾ ਵਿਚਾਰ ਛੱਡ ਦਿੱਤਾ ਪਿਛਲੀ ਸਦੀ ਵਿੱਚ ਅੰਮ੍ਰਿਤਸਰ ਸਾਹਿਬ ਗੁਰੂ ਕੇ ਬਾਗ ਦੇ ਮੋਰਚੇ ਵੇਲੇ ਸਿੰਘਾਂ ਦੇ ਜਥੇ ਜਾਂਦੇ ਅੱਗੇ ਪੁਲਿਸ ਤਿਆਰ ਹੁੰਦੀ ਅਤੇ ਡਾਂਗਾ ਦੀ ਮਾਰ ਪੈਂਦੀ ਸਾਰੇ ਸਿੰਘਾਂ ਨੂੰ ਸ਼ਾਂਤਮਈ ਰਹਿਣ ਦੀ ਹਦਾਇਤ ਸੀ ਡਾਂਗ ਦੀ ਮਾਰ ਖਾ ਕੇ ਸਿੰਘ ਬੇਹੋਸ਼ ਹੋ ਜਾਂਦੇ ਪਰ ਉੱਠ ਖੜਦੇ ਅਤੇ ਡਾਂਗਾ ਦੀ ਮਾਰ ਪੈਂਦੀ ਅੰਗਰੇਜ਼ੀ ਪਾਦਰੀ ਮਿਸਟਰ ਐਡਰੀਊਜ਼ ਨੇ ਜਦ ਇਹ ਵਰਤਾਰਾ ਅੱਖੀ ਦੇਖਿਆ ਤਾਂ ਦਹਿਲ ਗਿਆ ਦਿੱਲੀ ਵਾਇਸਰਾਏ ਅਤੇ ਇੰਗਲੈਂਡ ਦੀ ਸਰਕਾਰ ਨੂੰ ਲਿਖ ਕੇ ਭੇਜਿਆ ਕਿ ਮੈਂ ਹਜ਼ਾਰਾਂ ਯਿਸੂ ਮਸੀਹ ਡਾਂਗਾ ਦੀ ਮਾਰ ਨਾਲ ਤੜਪਦੇ ਦੇਖੇ ਹਨ ਜਦ ਡਾਂਗਾ ਦੀ ਮਾਰ ਪੈਂਦੀ ਸੀ ਤਾਂ ਇੱਕ ਬਾਜ ਇਸ ਜਗ੍ਹਾ ਉੱਪਰ ਅਸਮਾਨ ਵਿੱਚ ਚੱਕਰ ਲਗਾਉਂਦਾ ਰਹਿੰਦਾ ਸੀ ਕਦੇ ਦਰਖਤ ਤੇ ਬੈਠ ਜਾਂਦਾ ਗੁਰੂ ਕੇ ਸਿੰਘ ਇਸ ਨੂੰ ਕਲੀਆਂ ਵਾਲੇ ਦੀ ਮਿਹਰ ਜਾਣ ਕੇ ਚੜ੍ਹਦੀਆਂ ਕਲਾਂ ਵਿੱਚ ਰਹਿੰਦੇ ਅਤੇ ਅੱਗੇ ਹੋ ਹੋ ਡਾਂਗਾ ਦੀ ਮਾਰ ਖਾਂਦੇ ਅੰਗਰੇਜ਼ ਪੁਲਿਸ ਅਫਸਰ ਬੀਟੀ ਨੇ ਆਪ ਇਸ ਬਾਜ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਬੜੇ ਬੜੇ ਸ਼ਿਕਾਰੀ ਬੁਲਾਏ ਗਏ ਪਰ ਕੋਈ ਨੁਕਸਾਨ ਬਾਜ ਦਾ ਨਾ ਕਰ ਸਕੇ 1984 ਦੇ ਕੱਲੂ ਘਾਰੇ ਵੇਲੇ ਵੀ ਕਈ ਥਾਂ ਗੁਰਦੁਆਰਿਆਂ ਵਿੱਚ ਬਾਜ ਦੇ ਦਰਸ਼ਨ ਸੰਗਤਾਂ ਨੇ ਕੀਤੇ ਲੁਧਿਆਣੇ ਜਗਰਾਉਂ ਵਾਲੀ ਨਹਿਰ ਦੇ ਗੁਰਦੁਆਰਾ ਸਾਹਿਬ ਅੰਦਰ ਬੈਠੇ ਬਾਜ ਦੇ ਦਰਸ਼ਨ ਦਾਸ ਨੇ ਵੀ ਕੀਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਲਾਈਨ ਬਣਾ ਕੇ ਇਸ ਬਾਜ ਅੱਗੋਂ ਲੰਗੀ ਪਰ ਉਹ ਅਡੋਲ ਬੈਠਾ ਰਿਹਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਦਾ ਬਿਆਨ ਅਖਬਾਰ ਵਿੱਚ ਆਇਆ ਕਿ ਜ਼ਿਮੀਦਾਰਾਂ ਨੇ ਫਸਲ ਵਿੱਚ ਵਿਲਾਇਤੀ ਖਾਦ ਜ਼ਿਆਦਾ ਪਾ ਦਿੱਤੀ ਅਤੇ ਕੀਟਨਾਸ਼ਕ ਦਵਾਈਆਂ ਦੇ ਛਿੜਕਾਓ ਕਾਰਨ ਖੇਤ ਦੇ ਡੱਡੂ ਅਤੇ ਛੋਟੀ ਮੱਛੀ ਖਾਣ ਨਾਲ ਜ਼ਹਿਰੀਲੇ ਹੋ ਗਏ ਬਾਜ ਨੇ ਜ਼ਹਿਰੀਲੇ ਡੱਡੂ ਖਾ ਲਏ ਬਿਮਾਰ ਹੋਣ ਕਾਰਨ ਇੱਕ ਥਾਂ ਬੈਠੇ ਰਹਿੰਦੇ ਹਨ ਸਰਕਾਰੀ ਅੰਕੜੇ ਦੱਸਦੇ ਹਨ ਕਿ ਕੈਮੀਕਲ ਖਾਦ ਅਤੇ ਕੀਟਨਾਸ਼ਕਾਂ ਦੀ ਖਪਤ ਅੱਗੇ ਨਾਲੋਂ ਹੁਣ 30% ਵੱਧ ਗਈ ਹੈ ਪਰ ਹੁਣ ਕੋਈ ਬਾਜ ਬਿਮਾਰ ਹੋ ਕੇ ਕਿਸੇ ਗੁਰਦੁਆਰੇ ਨਹੀਂ ਆਇਆ ਇਸ ਦਾ ਜਵਾਬ ਪੀਏਯੂ ਦੇ ਵਿਗਿਆਨਿਕ ਹੀ ਦੇ ਸਕਦੇ ਹਨ 28 ਫਰਵਰੀ 2008 ਨੂੰ ਪੂਰਬੀਨ ਨਾਮੀ ਰਾਜਸਥਾਨ ਦੇ ਸਰੋ ਜ਼ਿਲ੍ਹੇ ਦੀ ਗਰਭਵਤੀ ਇਸਤਰੀ ਰੇਲ ਗੱਡੀ ਰਾਹੀਂ ਰਾਤ ਨੂੰ ਜੋਧਪੁਰ ਤੋਂ ਅਹਿਮਦਾਬਾਦ ਜਾ ਰਹੀ ਸੀ ਹਾਜਤ ਹੋਣ ਤੇ ਇਹ ਗੱਡੀ ਦੇ ਬਾਥਰੂਮ ਵਿੱਚ ਗਈ ਜਦੋਂ ਹਾਜਤ ਕਰਕੇ ਉੱਠੀ ਤਾਂ ਸਤਮਾਹੀ ਬੱਚੀ ਪੈਦਾ ਹੋ ਕੇ ਫਲਸ਼ ਦੇ ਪਾਈਪ ਰਾਹੀਂ ਰੇਲ ਦੀ ਪਟੜੀ ਤੇ ਜਾ ਗਿਰੀ ਨੀਂ ਬਿਹੋਸ਼ੀ ਦੀ ਹਾਲਤ ਵਿੱਚ ਉਸਨੇ ਆਪਣੇ ਪਤੀ ਨੂੰ ਇਸ ਬਾਰੇ ਦੱਸਿਆ ਗੱਡੀ 70 ਕਿਲੋਮੀਟਰ ਦੀ ਰਫ਼ਤਾਰ ਨਾਲ ਜਾ ਰਹੀ ਸੀ ਸੋ ਤਕਰੀਬਨ 3 ਕਿਲੋਮੀਟਰ ਜਾ ਕੇ ਸਟੇਸ਼ਨ ਤੇ ਗੱਡੀ ਰੁਕੀ ਸਰਕਾਰੀ ਬੰਦੇ ਬੱਚੀ ਦੀ ਭਾਲ ਵਿੱਚ ਤੁਰ ਗਏ ਇਤਨੇ ਚਿਰ ਨੂੰ ਦੋ ਗੱਡੀਆਂ ਹੋਰ ਬੱਚੀ ਉੱਪਰ ਦੀ ਲੰਘ ਗਈਆਂ ਪਰ ਬੱਚੀ ਸਹੀ ਸਲਾਮਤ ਮਿਲ ਗਈ ਭਾਵੇਂ ਠੰਡ ਨਾਲ ਨੀਲੀ ਹੋ ਗਈ ਸੀ ਇੱਕ ਅਨੁਪਾਤ 4 ਕਿਲੋ ਵਜਨ ਦੀ ਬੱਚੀ ਡਾਕਟਰ ਸਹਾਇਤਾ ਨਾਲ ਠੀਕ ਹੈ ਇਹ ਖਬਰ ਟੈਲੀਵਿਜ਼ਨ ਤੇ ਵੀ ਸਭ ਨੇ ਦੇਖੀ ਅਤੇ ਅਖਬਾਰਾਂ ਵਿੱਚ ਵੀ ਆਈ ਕਾਮਰੇਡ ਤਾਂ ਪ੍ਰਚਾਰ ਕਰ ਰਹੇ ਹਨ ਬੱਚੀ ਬਹੁਤ ਬਲਵਾਨ ਹੈ ਉਸ ਦੀ ਇੱਛਾ ਸ਼ਕਤੀ ਇੰਨੀ ਪ੍ਰਬਲ ਸੀ ਕਿ ਬਚ ਗਈ ਨਵੀਂ ਜਨਮੀ ਬੱਚੀ ਦੀ ਕੀ ਇੱਛਾ ਸ਼ਕਤੀ ਹੈ ਤੇ ਸਮਝ ਹੋ ਸਕਦੀ ਹੈ ਇਹ ਪਾਠਕ ਆਪ ਹੀ ਅੰਦਾਜ਼ਾ ਲਗਾ ਸਕਦੇ ਹਨ ਇਸ ਬਾਰੇ ਗੁਰਬਾਣੀ ਦੱਸ ਰਹੀ ਹੈ ਪ੍ਰਭ ਭਾਵੇ ਬਿਨ ਸਾਸ ਤੇ ਰੱਖੈ ਅੰਗ 277 ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ ਦਸਮ ਗ੍ਰੰਥ ਕੁਦਰਤ ਦੇ ਨਿਜਾਮ ਵੱਲ ਝਾਤ ਮਾਰੀਏ ਤਾਂ ਕਾਦਰ ਦੀਆਂ ਅਦਭੁਤ ਗੱਲਾਂ ਦੇਖ ਕੇ ਮਨ ਵਿਸਮਾਦ ਵਿੱਚ ਆ ਜਾਂਦਾ ਹੈ ਸੰਸਾਰ ਵਿੱਚ ਕਿਸੇ ਦੋ ਦੀ ਅਕਲ ਸ਼ਕਲ ਅਤੇ ਆਵਾਜ਼ ਨਹੀਂ ਮਿਲਦੀ ਅੱਖ ਕੰਨ ਨੱਕ ਦੀ ਬਣਤਰ ਅੱਡ ਅੱਡ ਹੈ ਕਿਸੇ ਦੀ ਹਸਤ ਰੇਖਾ ਹੱਥਾਂ ਦੀਆਂ ਉਂਗਲਾਂ ਤੇ ਉਂਗਲਾਂ ਦੀਆਂ ਰੇਖਾ ਜਿਸ ਨੂੰ ਆਪਾਂ ਫਿੰਗਰਪ੍ਰਿੰਟਸ ਆਖਦੇ ਹਾਂ ਕਿਸੇ ਦੇ ਕਿਸੇ ਦੂਸਰੇ ਨਾਲ ਨਹੀਂ ਮਿਲਦੇ ਇੱਕੋ ਮਾਂ ਪਿਓ ਦੀ ਸੰਤਾਨ ਇੱਕੋ ਮਾਹੌਲ ਵਿੱਚ ਪਲੀ ਇੱਕੋ ਸਕੂਲ ਵਿੱਚ ਪੜ੍ਹੀ ਸਭ ਦਾ ਸੁਭਾਅ ਅਤੇ ਕਿਸਮਤ ਵੱਖੋ ਵੱਖਰੀ ਹੈ ਕੇਵਲ ਮਨੁੱਖਾਂ ਦੀ ਇਹ ਗੱਲ ਨਹੀਂ ਬਲਕਿ ਪਸ਼ੂ ਪੰਛੀ ਅਤੇ ਦਰਖਤਾਂ ਦਾ ਵੀ ਇਹੀ ਵਰਤਾਰਾ ਹੈ ਸਾਰੇ ਮਿੱਠੇ ਫਲਾਂ ਸੇਬ ਨਾਸ਼ਪਤੀ ਅੰਗੂਰ ਆੜੂ ਖੁਰਮਾਨੀ ਅੰਗੂਰ ਅਮਰੂਦ ਸੰਤਰਾ ਤੇ ਕੇਲਾ ਆਦ ਦਾ ਸਵਾਦ ਤੇ ਖੁਸ਼ਬੂ ਵੱਖਰੀ ਹੈ ਇਹੀ ਹਾਲ ਫਲਾਂ ਦਾ ਹੈ ਹੁਣ ਤੱਕ ਪ੍ਰਾਪਤ ਹੋਈਆਂ ਸੱਪਾਂ ਦੀਆਂ ਕਿਸਮਾਂ ਅਤੇ ਮੱਛੀਆਂ ਤੇ ਵੀ ਇਹ ਗੱਲ ਢੁਕਦੀ ਹੈ ਹੁਣ ਗੱਲ ਕਰੀਏ ਤਾਂ ਮੱਕੜੀ ਨੇ ਜਿਓਮੈਟਰੀ ਕਿੱਥੋਂ ਸਿੱਖੀ ਹੈ ਜੋ ਸਹੀ ਅੱਠ ਕੋਣ ਵਾਲਾ ਜਾਲਾ ਤਣ ਕੇ ਵਿਚਕਾਰ ਸਹੀ ਰੂਪ ਵਿੱਚ ਗੋਲਾਕਾਰ ਤਾਣਾ ਤਣਦੀ ਹੈ ਕੁੱਤੇ ਨੂੰ ਕਿਸ ਨੇ ਦੱਸਿਆ ਹੈ ਕਿ ਜੇ ਹਾਜਮਾ ਖਰਾਬ ਹੋਵੇ ਤਾਂ ਰੋਟੀ ਨਾ ਖਾ ਅਤੇ ਘਾਹ ਖਾ ਕੇ ਪੇਟ ਸਾਫ਼ ਕਰ ਲੈ ਜੇਰ ਤੋਂ ਪੈਦਾ ਹੋਣ ਵਾਲੇ ਸਾਰੇ ਪਸ਼ੂਆਂ ਵਿੱਚੋਂ ਟੰਗ ਚੱਕ ਕੇ ਹੀ ਕੇਵਲ ਕੁੱਤਾ ਪਿਸ਼ਾਬ ਕਰਦਾ ਹੈ ਇੰਦਰ ਸਿੰਘ ਘੱਗਾ ਤੇ ਸਬਰਾਂ ਨੂੰ ਅਸੀਂ ਕਹਾਂਗੇ ਕਿ ਡਾਰਵਨ ਨੂੰ ਪੁੱਛ ਕੇ ਦੱਸਣ ਕਿ ਕੁੱਤੇ ਨੇ ਇਹ ਕਿਸ ਜਾਨਵਰ ਕੋਲੋਂ ਸਿੱਖਿਆ ਹੈ ਇਸੇ ਤਰ੍ਹਾਂ ਵਿਜਣੇ ਨੇ ਕਿਹੜੀ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਕਰਕੇ ਦੋ ਮੰਜ਼ਲਾ ਆਲਣਾ ਬਣਾਉਣਾ ਸਿੱਖਿਆ ਹੈ ਕਿ ਡਾਰਵਨ ਅਨੁਸਾਰ ਸਭ ਤੋਂ ਵੱਧ ਵਿਕਸਿਤ ਬੁੱਧੀ ਵਾਲੇ ਮਨੁੱਖ ਦੇ ਪੂਰਵਜ ਡਾਰਵਨ ਅਨੁਸਾਰ ਬੰਦਰ ਚਿਪਾਂਜੀ ਅਤੇ ਗੁਰੀਲਾ ਨੂੰ ਹੁਣ ਤੱਕ ਇਹ ਕਲਾ ਨਹੀਂ ਆਈ ਡਾਰਵਨ ਅਨੁਸਾਰ ਜਿਹੜੇ ਸਭ ਤੋਂ ਸਿਆਣੇ ਸਨ ਆਪਣੇ ਵਕਤ ਦੇ ਜਿਨ੍ਹਾਂ ਨੂੰ ਬੰਦਰ ਚਿਪਾਂਜੀ ਗੁਰੀਲਾ ਜਿਨ੍ਹਾਂ ਤੋਂ ਕਹਿੰਦੇ ਆ ਵੀ ਅਸੀਂ ਬਣੇ ਆ ਉਹ ਹਜੇ ਤੱਕ ਉਹ ਵਿਜੜੇ ਵਰਗਾ ਆਲਣਾ ਨਹੀਂ ਬਣਾ ਸਕਦੇ ਪਹਾੜ ਵਰਗੀ ਕਾਇਆ ਵਾਲਾ ਹਾਥੀ ਅਤੇ ਨਿੱਕੀ ਜਿਹੀ ਕੀੜੀ ਦੋਨਾਂ ਦੀ ਜਨਮ ਤੋਂ ਲੈ ਕੇ ਮਰਨ ਤੱਕ ਜਿੰਦਾ ਰਹਿਣ ਲਈ ਭੋਜਨ ਦਾ ਜੁਗਾੜ ਕਰਨਾ ਪਰਿਵਾਰ ਪਾਲਣਾ ਅਤੇ ਦੁਸ਼ਮਣ ਤੋਂ ਬਚਣ ਲਈ ਸਵੈ ਰੱਖਿਆ ਕਰਨ ਦੀ ਮਾਨਸਿਕ ਬਿਰਤੀ ਇੱਕੋ ਹੈ ਸਰਦ ਰੁੱਤ ਲਈ ਭੋਜਨ ਇਕੱਠਾ ਕਰਨ ਦੀ ਅਕਲ ਕੀੜੀ ਨੂੰ ਕਿਸਨੇ ਦਿੱਤੀ ਅਤੇ ਗੁਰਬਾਣੀ ਦੱਸ ਰਹੀ ਹੈ ਪਹਿਲੋ ਦੇ ਤੈ ਰਿਜਕ ਸੰਭਾਹਾ ਪਿੱਛੋਂ ਦੇ ਤੈ ਜੰਤ ਉਪਾਹ ਅੰਗ 230 ਅਰਥ ਹਨ हे ਪ੍ਰਮਾਤਮਾ ਪਹਿਲਾਂ ਤੈ ਜੀਵ ਦਾ ਰਿਜਕ ਬਣਾਇਆ ਇਸ ਪਿੱਛੋਂ ਜੀਵ ਨੂੰ ਪੈਦਾ ਕੀਤਾ ਹੈ ਕਿ ਵਿਗਿਆਨ ਇਸ ਨੂੰ ਮੰਨਦਾ ਹੈ ਉਦਾਹਰਣ ਸਭ ਦੇ ਸਾਹਮਣੇ ਹੈ ਬੱਚਾ ਪੈਦਾ ਹੋਣ ਤੋਂ ਪਹਿਲਾਂ ਦੁੱਧ ਮਾਂ ਦੇ ਥਣਾ ਵਿੱਚ ਆ ਜਾਂਦਾ ਹੈ ਰੋਟੀ ਮਨੁੱਖ ਖਾਂਦਾ ਹੈ ਰੋਟੀ ਇਸਤਰੀ ਖਾਂਦੀ ਹੈ ਦੋਨਾਂ ਵਿੱਚ ਲਹੂ ਸਮਾਨ ਬਣਦਾ ਹੈ ਪਰ ਮਨੁੱਖ ਵਿੱਚ ਲਹੂ ਤੋਂ ਵੀਰਜ ਬਣਦਾ ਹੈ ਤੇ ਇਸਤਰੀ ਵਿੱਚ ਅੰਡਾ ਤੇ ਦੁੱਧ ਬਣਦਾ ਹੈ ਮੈਡੀਕਲ ਸਾਇੰਸ ਕਹਿੰਦੀ ਹੈ ਕਿ ਮਨੁੱਖ ਅਤੇ ਇਸਤਰੀ ਦੇ ਅੰਦਰ ਅੱਡ-ਅੱਡ ਤਰ੍ਹਾਂ ਦਾ ਹਾਰਮੋਨਸ ਕਾਰਨ ਇਹ ਸਭ ਹੁੰਦਾ ਹੈ ਅਸੀਂ ਪੁੱਛਦੇ ਹਾਂ ਹਾਰਮੋਨ ਕਿਸਨੇ ਬਣਾਏ ਹਨ ਤਰਕਸ਼ੀਲ ਕਹਿੰਦੇ ਹਨ ਆਪੇ ਬਣ ਗਏ ਇਸ ਦਾ ਫਿਰ ਪ੍ਰਸ਼ਨ ਉੱਠਦਾ ਹੈ ਬੱਚਾ ਕਿਉਂ ਆਪੇ ਨਹੀਂ ਬਣਦਾ ਉਸ ਦੇ ਬਣਾਉਣ ਲਈ ਵੀ ਮਾਪੇ ਨੂੰ ਕਿਰਿਆਸ਼ੀਲ ਹੋਣਾ ਪੈਂਦਾ ਕੁਦਰਤ ਦੀ ਹਰ ਚੀਜ਼ ਕਿਸੇ ਨਿਯਮ ਵਿੱਚ ਬੱਝੀ ਹੋਈ ਹੈ ਕੋਈ ਨਿਯਮ ਆਪਣੇ ਆਪ ਨਹੀਂ ਬਣਦਾ ਨਿਯਮ ਦੇ ਬਣਾਉਣ ਵਾਲਾ ਕੋਈ ਹੁੰਦਾ ਹੈ ਜਿਸ ਨੂੰ ਆਸਤਕ ਪਰਮਾਤਮਾ ਕਹਿੰਦੇ ਹਨ ਅਤੇ ਨਾਸਤਕ ਲਈ ਇਹ ਅੰਧ ਵਿਸ਼ਵਾਸ ਹੈ ਕਿਸੇ ਤਰਕਸ਼ੀਲ ਨੇ ਅੱਜ ਤੱਕ ਐਟਮ ਜਾਂ ਅਣੂ ਨਹੀਂ ਦੇਖਿਆ ਕੇਵਲ ਵਿਗਿਆਨੀਆਂ ਨੇ ਪ੍ਰਯੋਗਸ਼ਾਲਾ ਵਿੱਚ ਦੇਖਿਆ ਹੈ ਅਤੇ ਵਿਗਿਆਨ ਤੇ ਭਰੋਸਾ ਰੱਖ ਕੇ ਉਹ ਕਹਿੰਦੇ ਹਨ ਕਿ ਐਟਮ ਹੈ ਇਸੇ ਤਰ੍ਹਾਂ ਪਰਮੇਸ਼ਰ ਦੇ ਭੇਜੇ ਮਹਾਪੁਰਸ਼ਾਂ ਨੇ ਤਤ ਕੱਢਿਆ ਹੈ ਜਹ ਜਹ ਪੇਖੋਂ ਤੈ ਹਜ਼ੂਰ ਦੂਰ ਕਤੂ ਨਾ ਜਾਈ ਰਾਵ ਰਿਆ ਸਰਬਤਨ ਮੇ ਮਨ ਸਦਾ ਤੇ ਆਈ ਅੰਗ 677 ਗੁਰੂ ਦੇ ਸੇਵਕਾਂ ਨੇ ਗੁਰੂ ਤੇ ਭਰੋਸਾ ਕਰਕੇ ਅਤੇ ਕਮਾਈ ਕਰਕੇ ਆਪ ਦੇਖ ਲਿਆ ਕਿ ਗੱਲ ਸਹੀ ਹੈ ਕਿ ਪਰਮਾਤਮਾ ਹੈ ਪਰ ਤਰਕਸ਼ੀਲ ਕਦੇ ਨਹੀਂ ਮੰਨਣਗੇ ਉਸ ਡਾਕਟਰ ਦੀ ਉਸ ਵਿਗਿਆਨਿਕ ਦੀ ਗੱਲ ਤਾਂ ਮੰਨ ਰਹੇ ਹਨ ਜਿਨੇ ਐਟਮ ਵੇਖਿਆ ਹੈ ਅਣੂ ਦੇਖਿਆ ਹੈ ਪਰ ਇੱਕ ਗੁਰਮੁਖ ਦੀ ਗੱਲ ਨਹੀਂ ਮੰਨਦੇ ਜਿਸ ਨੇ ਪਰਮਾਤਮਾ ਨੂੰ ਆਪ ਮਹਿਸੂਸ ਕੀਤਾ ਹੈ ਜਿਸ ਨੇ ਪਰਮਾਤਮਾ ਦੇ ਆਪ ਚਰਨਾਂ ਦਾ ਪਿਆਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਪ੍ਰਾਪਤ ਕੀਤਾ ਪਰ ਇਹਨਾਂ ਤਰਕਸ਼ੀਲਾਂ ਨੂੰ ਕੌਣ ਸਮਝਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ